ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸੁਖ ਪਾਓ ਸਿਮਰ ਸੁਖ ਪਾਓ ਆਪ ਜਪੋ ਅਬਰਾ ਨਾਮ ਜਪਾਓ ਇਹ ਜਿੰਨੇ ਵੀ ਸਾਜਨ ਨੇ ਸੰਤ ਵੀ ਕਹਾਉਂਦੇ ਨੇ ਧਾਰਮਿਕ ਆਦਮੀ ਨਹੀਂ ਵੀ ਕਹਾਉਂਦੇ ਉਹਨਾਂ ਨੂੰ ਸਾਜਨ ਕਹਿੰਦਾ ਟੋਟਲ ਜਿਹਨੇ ਧਰਮ ਦੇ ਵਿੱਚ ਕਰਮਾਂ ਦੇ ਵਿੱਚ ਲੱਗੇ ਲੋਕ ਨੇ ਇਹ ਉਹਨਾਂ ਨੂੰ ਸੰਬੋਧਨ ਪੰਕਤੀ ਹੈ ਸਾਜਨ ਸੰਤ ਕਰੋ ਇਹ ਕੰਮ ਇਹ ਕੰਮ ਤਾਂ ਕਰੋ ਕੀ ਕੰਮ ਕਰੋ ਹੋਰ ਕੁਝ ਕਰਦੇ ਸੀ ਜਿਹੜੇ ਕੰਮ ਧਰਮ ਦੇ ਨਾਂ ਤੇ ਕਰਮ ਧਰਮ ਜਿਹਨਾਂ ਪਖੰਡ ਬੰਦੀ ਹੈ ਗੁਰਬਾਣੀ ਕਰਮ ਧਰਮ ਪਖੰਡ ਜੇ ਦੀਸਾ ਤੇ ਜਮ ਜਾਗਾ ਤੀਲੂ ਉਹ ਤੁਹਾਡੇ ਦਰਗਾਹ 'ਚ ਉਹਨਾਂ ਦਾ ਕੁਝ ਫਲ ਨਹੀਂ ਮਿਲਣਾ ਇਸ ਕਰਕੇ ਉਹਨਾਂ ਨੂੰ ਤਿਆਗ ਕੇ ਇਹ ਕੰਮ ਕਰੋ ਆਨ ਤਿਆਗ ਜਪੋ ਹਰ ਹਰਨ ਹੋਰ ਸਭ ਕੁਝ ਛੱਡ ਦੋ ਜੇ ਸਭ ਕੁਝ ਛੱਡ ਦਈਏ ਨਾਮ ਜਪਣ ਤੇ ਬਿਨਾ ਸਭ ਕੁਝ ਯੋਗ ਕਰਿਆ ਕਰਮ ਹੋ ਜਾਏ ਗੁਰਦੁਆਰਿਆਂ ਸਭ ਫਜ਼ੂਲ ਹੈ ਸਾਨੂੰ ਤਾਂ ਗੱਲ ਮੰਨਣੀ ਹੋਊ ਸਾਡੇ ਵੱਲੋਂ ਤਾਂ ਉਪਦੇਸ਼ ਹੈ ਗੁਰੂ ਘਰ ਵੱਲੋਂ ਦਾ ਉਪਦੇਸ਼ ਹੈ ਜੇ ਗੁਰੂ ਘਰੇ ਕੰਮ ਨਹੀਂ ਕਰਦਾ ਤੇ ਕਰੂ ਕੌਣ ਅਸੀਂ ਉਹ ਛੱਡਦਾ ਹੈ ਕੰਮ ਜਿਹੜਾ ਕੰਮ ਮੈਸੇਜ ਅਸੀਂ ਤੇ ਕਹਦਾ ਅਸੀਂ ਉਹਦੇ ਛੱਡਦਾ ਤੇ ਕਰੂ ਕੌਣ ਕੋਈ ਵੀ ਨਹੀਂ ਕਰ ਰਿਹਾ ਕੋਈ ਸੁਣਾ ਨਹੀਂ ਰਿਹਾ ਖੁਦ ਸੰਤ ਜਿੰਨੇ ਵੀ ਸੰਸਥਾਵਾਂ ਨੇ ਸਭ ਨੇ ਗੱਲ ਛੱਡੀ ਹੋਈ ਕੋਈ ਦੁਨੀਆ ਵਾਲਾ ਉਹਦੇ ਨਾਲ ਉਹਦੇ ਤੋਂ ਬਣਾਈ ਬੈਠਾ ਭਾਈ ਤੇ ਕਨਈਏ ਨਾਲ ਤੇ ਕੋਈ ਕੁਝ ਹੋਰ ਹੋਰ ਕੰਮ ਸ਼ੁਰੂ ਕਰ ਲੈ ਕੋਈ ਕਿਤਾਬਾਂ ਬਣਾ ਵੱਡੀ ਜਾਂਦਾ ਕੋਈ ਕੁਝ ਕਰੀ ਜਾਂਦਾ ਕੋਈ ਆਪ ਨਾਮ ਜਪਣਾ ਛੱਡਿਆ ਹੋਇਆ ਸਭ ਹਾਂ ਜੇ ਜਪਦਾ ਫਿਰ ਕੀ ਕਰਦਾ ਆਪ ਜਪਾ ਅਬਰਾ ਨਾਮ ਜਪਾਵਾ ਜਿਹੜਾ ਆਪ ਨਹੀਂ ਜਪਦਾ ਦੂਏ ਨੂੰ ਕਿਵੇਂ ਜਪਾ ਦੂ ਜਿੰਨਾ ਕੁਝ ਕਰਨ ਵਾਲੇ ਨੇ ਕਿਸੇ ਨੇ ਆਪ ਨਹੀਂ ਜਪਿਆ ਜੇ ਕੋਈ ਆਪ ਜਪਦਾ ਤਾਂ ਦੂਏ ਨੂੰ ਜਪਾਉਂਦਾ ਜੋ ਗੁਰੂ ਘਰ ਨੇ ਕੰਮ ਕਿਹਾ ਸੀ ਉਹ ਕੀਤਾ ਹੀ ਨਹੀਂ ਜਪਿਆ ਆਂ ਤਿਆਗ ਜਪੋ ਹਰ ਦੁਨੀਆ ਦੇ ਸਾਰੀਆਂ ਬੱਤਾਂ ਨੂੰ ਮੈਸੇਜ ਹੈ ਸਾਜਨ ਸੰਤ ਕਰੋ ਇਹ ਕੰਮ ਇਹ ਕੰਮ ਕਰੋ ਕੀ ਕਰੋ ਆਂ ਤਿਆਗ ਪਹਿਲਾਂ ਤਾਂ ਸਭ ਕੁਝ ਛੱਡੋ ਜੇ ਬਿਨਾ ਛੱਡੇ ਤੇ ਨਾਮ ਜਪੋਗੇ ਜਪੇ ਨਹੀਂ ਜਾਣੋ ਆ ਵੀ ਗੱਲ ਹੈ ਕਿਨੂੰ ਜੇ ਹੋਰ ਕੁਝ ਕਰਦੇ ਰਹੇ ਨਾ ਜਿਹੜਾ ਕੁਝ ਪਹਿਲਾਂ ਕਰਦੇ ਹੋ ਨਾਮ ਜਪਣ ਲੱਗ ਗਏ ਜਪੇ ਨਿਸ਼ਾਨਾ ਜੋਰ ਲਾ ਲਿਓ ਪਹਿਲਾਂ ਉਹ ਛੱਡੋ ਜੋ ਕੁਝ ਕਰਦੇ ਹੋ ਜੋ ਉਹ ਤੁਹਾਡੀ ਆਸਤਾ ਹੈ ਉਹ ਤੁਹਾਨੂੰ ਉਹ ਤੇ ਵਿਸ਼ਵਾਸ ਹੈ ਉਹਦੇ ਦੀ ਸ਼ਰਧਾ ਹੈ ਪਹਿਲਾਂ ਨਹੀਂ ਹੈ ਸ਼ਰਧਾ ਭੰਨਣੀ ਹੈ ਫਿਰ ਤੁਹਾਡੀ ਹੈ ਆਹ ਤਿਆਗ ਦੀ ਸ਼ਰਤ ਪਹਿਲਾਂ ਨਾਮ ਜਪਣ ਦੀ ਗੱਲ ਬਾਅਦ ਚ ਹੈ ਪਹਿਲਾਂ ਉਹ ਜੋ ਕੁਝ ਕਰਦੇ ਹੋ ਛੱਡੋ ਉਹ ਉਹਦੀ ਸ਼ਰਤ ਤਾਂ ਨਾਮ ਨਹੀਂ ਜਪ ਸਕਦੇ ਆਨ ਤਿਆਗ ਜਪੋ ਹਰ ਨਾਮ ਜਿੱਕੋ ਹੱਥ ਦੇ ਵਿੱਚ ਕੋ ਫੜਿਆ ਹੋਇਆ ਜਿੰਨਾ ਜਦ ਉਹ ਤੁਸੀਂ ਛੱਡ ਨਹੀਂ ਦਿੰਦੇ ਦੂਜੀ ਚੀਜ਼ ਕਿਵੇਂ ਫੜੋਗੇ ਹੱਥ ਤਾਂ ਵਿਹਲੇ ਨਹੀਂ ਤੁਹਾਡੇ ਤੁਸੀਂ ਦੂਆ ਕੰਮ ਕਰੇ ਨਹੀਂ ਸਕਦੇ ਜਿੰਨਾ ਜਦ ਪਹਿਲਾ ਕੰਮ ਛੱਡ ਨਹੀਂ ਦਿੰਦੇ ਫੇਰ ਤਾਂ ਤੁਸੀਂ ਕਹਿੰਦੇ ਹਾਂ ਕਰਦੇ ਆ ਕੋਈ ਨਹੀਂ ਦੱਸਦੇ ਆ ਹਲੇ ਟਾਈਮ ਨਹੀਂ ਹਾਂਜੀ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਓ ਸਿਮਰ ਸਿਮਰ ਸਿਮਰਤਨ ਤੇ ਜਾਣੇ ਸਿਮਰ ਨਾਲ ਇੱਕਦਮ ਸੁਖ ਨਹੀਂ ਮਿਲ ਜਾਣ ਸਿਮਰਨ ਦੀਆਂ ਤੇ ਤੇ ਜਾਣੇ ਜਪ ਜੋ ਸਿਮਰਨ ਹੋਣਾ ਪ੍ਰਾਪਤੀ ਜੋ ਪ੍ਰਾਪਤੀ ਹੈ ਸਿਮਰਨ ਕੰਮ ਹੋ ਜਾਂਦਾ ਜੋ ਕਰਨਾ ਕਰੋ ਕੀ ਹੈ ਜਪੋ ਹਰ ਨਾਮ ਆਨ ਤਿਆਗ ਜਪੋ ਹਰ ਨਾਮ ਇਹ ਤਾਂ ਕਰਨ ਵਾਲੀ ਗੱਲ ਹੈ ਨਾਮ ਜਪਣਾ ਸਮਝਣਾ ਜੋ ਸਿਮਰਨਾ ਜੋ ਸਮਝ ਲਿਆ ਉਹ ਸਿਮਰਨ ਹੋ ਗਿਆ ਜੋ ਗੁਰਬਾਣੀ ਜਿੰਨੀ ਅਸੀਂ ਸਮਝ ਲਈ ਨਾ ਉਹ ਸਾਡਾ ਹੋ ਗਿਆ ਸਿਮਰਨ ਉਹ ਤਾਂ ਸਾਨੂੰ ਹੈ ਯਾਦ ਆ ਸਾਡੇ ਵੀ ਆ ਗੱਲਾਂ ਇਧਰ ਨੂੰ ਜਾਣਾ ਆ ਕੰਮ ਕਰਨਾ ਹੈ ਨਹੀਂ ਕਰਨਾ ਉਹ ਸਿਮਰਨ ਹੋ ਗਿਆ ਸਿਮਰ ਸਿਮਰ ਸਿਮਰ ਤੋਂ ਸੇ ਜਾਣੇ ਸਿਮਰਨ ਇਹਨਾਂ ਦੀ ਮੌਲ ਵਾਲਿਆਂ ਦੀ ਤਿੰਨ ਸਟੇਜਾਂ ਕਿਹੜੀਆਂ ਨੇ ਸਵਣ ਦੀ ਇਹ ਦੱਸਣ ਤਿੰਨ ਸਟੇਜਾਂ ਕਿਹੜੀਆਂ ਨੇ ਦੀ ਪਹਿਲਾਂ ਮਾੜਾ ਨਾਲ ਸਮਾਂਡ ਕਰਨਾ ਫਿਰ ਕਾਹਦੇ ਨਾਲ ਕਰਨਾ ਦੂਜੀ ਵਾਰ ਤੀਜੀ ਵਾਰ ਕਾਹਦੇ ਨਾਲ ਕਰਨਾ ਤਿੰਨ ਸਟੇਜਾਂ ਕਿਵੇਂ ਬਣਾਉਣਗੇ ਕੁਛ ਵੀ ਨਹੀਂ ਕਿਸੇ ਨੇ ਕੀਤਾ ਫਰਾਡ ਕੀਤਾ ਤਰਾਂ ਤੋਂ ਧੋਖਾ ਕੀਤਾ ਫਰਾਡ ਕੀਤਾ ਹੋਇਆ ਹੈ ਸਾਰਾ ਐਸੇ ਚਾਹੂਗਾ ਫਰਾਡ ਦੀ ਗੱਲ ਹੈ ਸਿਮਰ ਸਿਮਰ ਸਿਮਰ ਸੁਖ ਪਾਵੋ ਉਥੇ ਵੀ ਤਨਵਾਰੇ ਆ ਸੁਖ ਦੀ ਪ੍ਰਾਪਤੀ ਤਾਂ ਹੋਊਗੀ ਤੀਜੇ ਨੰਬਰ ਤੇ ਜਾ ਕੇ ਸੁਖ ਮਿਲਣਾ ਪਹਿਲਾਂ ਸੁਖ ਨਹੀਂ ਮਿਲਣਾ ਸਰੋਣਾ ਪਹਿਲੇ ਸਮਝਣਾ ਤਾਂ ਤੁਹਾਨੂੰ ਤਸੱਲੀ ਕਰਾਉਣੀ ਹੈ ਵੀ ਜੋ ਤੁਸੀਂ ਕਰਦੇ ਸੀ ਜਿਹੜਾ ਛਡਾਇਆ ਉਹ ਜਾਇਜ਼ ਛਡਾਇਆ ਨਜਾਇਜ਼ ਨਹੀਂ ਛਡਾਇਆ ਪਹਿਲਾਂ ਤੁਹਾਡੀ ਤਸੱਲੀ ਕਰਾਉਣੀ ਹੈ ਵੀ ਜਿਹੜਾ ਕੰਮ ਤੁਸੀਂ ਕਰਦੇ ਸੀ ਨਾ ਉਹ ਛਡਾਇਆ ਛੱਡ ਕੇ ਇਹ ਕੰਮ ਹੋਣਾ ਸੀ ਜਾਇਜ਼ ਛਡਾਇਆ ਨਜਾਇਜ਼ ਨਹੀਂ ਛਡਾਇਆ ਤਾਂ ਕਿ ਛੱਡਣ ਵੇਲੇ ਸ਼ੰਕਾ ਹੋ ਗਈ ਲਾਗਾ ਦੇ ਦਿੱਤਾ ਕੰਮ ਤਾਂ ਮਾਰਾ ਨਹੀਂ ਛਡਾ ਕੇ ਉਹ ਤਾਂ ਮੈਂ ਤਾਂ ਲੰਬੇ ਦੇ ਪਾਣੇ ਮਾਂਜਦਾ ਸੀ ਉਹ ਤੈਨੂੰ ਭਲੇਖਾ ਵੀ ਹੋ ਗਿਆ ਸੀ ਉਹਦਾ ਹੰਕਾਰ ਵੀ ਹੋਈ ਜਾਂਦਾ ਸੀ ਵਧੀ ਜਾਂਦਾ ਸੀ ਜਿਹੜਾ ਕੰਮ ਕਰਦਾ ਤਾਂ ਉਹਦਾ ਹੰਕਾਰ ਵਧੀ ਜਾਂਦਾ ਤਾਂ ਛਡਾਇਆ ਇਹ ਛੱਡੇ ਦੇ ਇਹ ਆਹੀ ਕਿਹੜੇ ਸੁਣੀਏ ਮੰਨੀਏ ਮਨ ਦੀ ਤਾਂ ਇਹ ਨਹੀਂ ਉਹ ਨਹੀਂ ਉਹ ਹੋਰ ਚੀਜ਼ ਸੁਣਨ ਤੇ ਬਾਅਦ ਤਾਂ ਸਮਝਣਾ ਨਹੀਂ ਨਹੀਂ ਉਹ ਗੱਲ ਹੋਰ ਸਮਝਣ ਤੋਂ ਬਾਅਦ ਮੰਨਣ ਤੇ ਸਮਝ ਗਿਆ ਤੇ ਸਮਝਣ ਹੋਊਏ ਤਾਂ ਜੇ ਬੰਦੂ ਕੋ ਜੇ ਬੰਦਾ ਨਹੀਂ ਸਮਝਦਾ ਤਾਂ ਜੇ ਸਮਝਣਾ ਸਮਝਣ ਚੱਲੂਏ ਤਾਂ ਜੇ ਤੁਸੀਂ ਮੰਨੋਗੇ ਜਿਹੜੀ ਗੱਲ ਤੁਸੀਂ ਸੁਣ ਕੇ ਮੰਨਿਓ ਹੋਈ ਨਹੀਂ ਸਮਝਣ ਹੋਇਆ ਹੀ ਨਹੀਂ ਉਹਦਾ ਉਹ ਤਾਂ ਸਮਝ ਕੇ ਸਾਈਡ ਤੇ ਗੱਲ ਹੈ ਨਾ ਹੁਣ ਤੁਸੀਂ ਇੱਥੇ ਜਗ੍ਹਾ ਤਾਂ ਰੱਖ ਲਈ ਖੀਸੇ ਦੇ ਵਿੱਚ ਉਹ ਖੀਸਾ ਲਾਇਆ ਨਹੀਂ ਹੋਇਆ ਚਾਕੇ ਚ ਪਾ ਦਿੰਦੇ ਥੱਲੇ ਦੇ ਪੈਣੀਆਂ ਚੀਜ਼ ਉਹਦਾ ਮੰਨਣ ਦਾ ਤਾਂ ਮਤਲਬ ਹੈ ਕਿ ਤੁਹਾਡਾ ਅੰਦਰ ਤੇ ਗਿਆ ਰਹੇ ਉਹ ਚੀਜ਼ ਤੁਸੀਂ ਐਡਮਿਟ ਕਰ ਲਈ ਵੀ ਹਾਂ ਗੱਲ ਜਿਹੜੀ ਅਸੀਂ ਕਰਦੇ ਤੇ ਗਲਤ ਹੈ ਸਾਨੂੰ ਠੀਕ ਹੈ ਦੱਸਿਆ ਅਸੀਂ ਛੱਡਿਆ ਉਹ ਤਾਂ ਆਹੀ ਗੱਲ ਹੈ ਗੁਰਬਾਣੀ ਨੂੰ ਸੱਤ ਕਰਕੇ ਮੰਨਣਾ ਉਹ ਗੱਲ ਇਹ ਹੈ ਵਿਸ਼ਵਾਸ ਕਰ ਲੈਣਾ ਮੰਨਣਾ ਦਾ ਵਿਸ਼ਵਾਸ ਕਰਨਾ ਹੀ ਹੈ ਜੇ ਗੱਲ ਕਹੀ ਉਪਦੇਸ਼ ਤੇ ਵਿਸ਼ਵਾਸ ਨਹੀਂ ਹੋਇਆ ਤਾਂ ਸੁਣਨ ਦਾ ਕੀ ਫਾਇਦਾ ਹੋਇਆ ਉਹ ਸੁਣਨ ਦਾ ਲਾਭ ਹੈ ਮੰਨਣ ਨਾਲ ਹੈ ਤਾਂ ਲਾਭ ਹੈ ਜਮਨ ਦਾ ਮਤਲਬ ਚੇਤਾ ਰੱਖਣਾ ਹੁੰਦਾ ਫਿਰ ਧਿਆਨ ਵੀ ਰੱਖਣਾ ਜਾਂ ਕੰਮ ਕਿਹਾ ਸੀ ਨਹੀਂ ਕਰਨਾ ਨਹੀਂ ਕਰਨਾ ਹੈ ਹਾਂਜੀ ਤੇ ਵਾਰ ਲੱਗਿਆ ਜੀ ਮਤਲਬ ਕਰਿਓ ਸੇਵਰ ਸੇਵਰ ਸਿਮਰ ਤੋਂ ਪਾਲੇ ਸਮਣ ਦੀਆਂ ਹਾਂਜੀ ਆ ਨਹੀਂ ਕਰਨਾ ਆ ਕਰਨਾ ਪਹਿਲੀ ਜਿਹੜੀ ਤਾਂ ਪਹਿਲੀ ਹੋ ਗਈ ਆ ਨਹੀਂ ਨਹੀਂ ਆ ਨਹੀਂ ਕਰਨਾ ਇੱਕ ਦੂਜੀ ਆ ਕਰਨਾ ਇਹ ਇਸ ਤੇ ਫਿਰ ਗਿਆਨ ਦੀ ਸਮਾਨ ਚੇਤਾ ਰੱਖਣਾ ਪਰਵਰਤਨ ਲਿਆਉਣਾ ਪ੍ਰੈਕਟੀਕਲ ਕਰਨਾ ਉਹਦਾ ਜਿਹੜਾ ਕਰਨਾ ਉਹ ਪ੍ਰੈਕਟੀਕਲ ਵੀ ਚਾਹੀਦਾ ਜੇ ਲੋਕ ਆਪਣਾ ਤਾਂ ਤਿਆਗਣਾ ਜੇ ਉਹ ਤਿਆਗਣਾ ਤਾਂ ਤਿਆਗਣਾ ਤੀਸ ਤੇ ਤਿਆਗਣ ਦੀ ਹੈ ਤੀਜੀ ਸਟੇਜ ਆ ਕਰਨ ਦੀ ਪ੍ਰੈਕਟੀਕਲ ਦੀ ਤੀਜੀ ਸਟੇਜ ਹੈ ਪ੍ਰੈਕਟੀਕਲ ਦੀ ਤੀਜੀ ਸਟੇਜ ਤੇ ਹੋਊਗਾ ਪਹਿਲਾਂ ਜਿਹੜਾ ਸੁਣਿਆ ਉਹਨੂੰ ਮੰਨਿਆ ਉਹਦੇ ਵਿੱਚ ਚੱਲਿਆ ਜਲਣ ਚੱਬਣ ਰਤਨ ਸੇ ਇਹ ਗੱਲ ਹੈ ਪਹਿਲਾਂ ਤਾਂ ਵਿਚਾਰ ਨੂੰ ਦੇਖੋ ਵੀ ਹਾਂ ਗੱਲ ਤਾਂ ਠੀਕ ਹੈ ਜਿਹੜੀ ਕਹੀ ਹੈ ਫਿਰ ਉਹਦੇ ਚੱਲੀਏ ਤਾਂ ਕਿਤੇ ਰੰਗ ਚੜਨਾ ਸਮਾਨ ਨਾਲ ਸੁਣੀ ਅਰਬੈਦ ਹੈ ਤੇ ਸੁਣ ਕੇ ਛੱਡ ਸੁਣਿਓ ਸੁਣੀਆਂ ਗਾਹਾਂ ਦੋ ਤੇਜਾਂ ਪਾਰ ਨਹੀਂ ਜੇ ਸਮਝਦਿਆਂ ਦੋਸਤੇ ਜਾਂ ਪਿਛਲੀਆਂ ਨਹੀਂ ਪਾਰ ਕੀਤੀਆਂ ਨਾ ਫਿਰ ਉਹ ਬੇਕਾਰ ਹੈ ਸਭ ਕੁਝ ਅਸੀਂ ਸਾਰੇ ਗੁਰਬਾਣੀ ਸੁਣਦੇ ਆ ਬੇਕਾਰ ਇਸ ਕਰਕੇ ਤੇ ਚਲਦੇ ਹੀ ਨਾ ਵਿਚਾਰ ਦੇਣਾ ਚਲਦੇ ਥੋੜਾ ਕੀ ਫਰਕ ਅਗਲੀਆਂ ਦੋਸਤੇ ਜਾਂ ਜੋ ਕੁਝ ਪ੍ਰਾਪਤੀ ਹੈ ਕੱਲੀ ਉਹਦੇ ਸੁਣਦਾ ਨਹੀਂ ਪੜਨ ਦਾ ਵੀ ਕੋਈ ਫਾਇਦਾ ਨਹੀਂ ਜੇ ਅਸੀਂ ਦੋਸਤੇ ਜਾਨੀ ਫਿਰ ਤਾਂ ਪਰਮਨ ਕੱਟੀ ਲੱਗੀ ਹੈ ਪਰਮਨ ਨੂੰ ਵੀ ਕਰਨਾ ਕੀਤਾ ਹੋਇਆ ਅਸੀਂ ਜਿਹੜਾ ਕਰਨਾ ਕੀਤਾ ਉਹੀ ਪੜਾਈ ਹੈ ਉੱਥੇ ਤੱਕ ਅਗਲੀ ਨਹੀਂ ਅੱਗੇ ਤੱਕ ਤੁਰੇ ਹੀ ਨਹੀਂ ਨਾ ਹਾਂਜੀ ਸਿਮਰ ਸਿਮਰ ਸਿਮਰ ਸੁਖ ਪਾਵੋ ਸੁਖ ਤਾਂ ਹੈ ਪ੍ਰੈਕਟੀਕਲ ਜੋ ਸੁਖ ਹੋਣਾ ਜਦ ਬਦਲਾਉਣਾ ਸੁਭਾਅ ਚ ਫਿਰ ਸੁਖ ਹੈ ਮੋਹ ਦੇ ਤਿਆਗ ਵਿੱਚ ਸੁਖ ਹੈ ਲੋਭ ਦੇ ਤਿਆਗ ਵਿੱਚ ਸੁਖ ਹੈ ਜੇ ਤੀਸ ਸਟੇਜ ਵਿੱਚ ਤਿਆਗਿਆ ਨਹੀਂ ਨਾ ਮੰਨ ਵੀ ਲਿਆ ਇਹ ਤਾਂ ਮੰਨ ਲਿਆ ਜਿਸ ਸਿਕਰਾ ਬਹੁਤ ਤਸੇ ਸਿਕਰਾ ਚਿੰਤਾ ਸੁਣ ਵੀ ਲਿਆ ਜਿਸ ਸਿਕਰਾ ਬਹੁਤ ਤਸੇ ਸਿਕਰਾ ਚਿੰਤਾ ਜਿਸ ਸਿਕਰਾ ਥੋੜੀ ਸੁਖਰੇ ਸੋ ਇਸ ਤੇ ਜਾਂ ਹੋਣੀ ਆ ਨਾ ਥੋੜੀ ਵਾਲਾ ਭੱਜਿਆ ਫਿਰਦਾ ਮਾਇਆ ਪਿੱਛੇ ਬਹੁਤੀ ਵਾਲਾ ਚਿੰਤਾ ਕਰ ਹੁਣ ਜੇ ਥੋੜੀ ਵਾਲਾ ਭੱਜੇ ਨਾ ਮਗਰ ਔਰ ਬਹੁਤੀ ਵਾਲਾ ਤਿਆਗੇ ਨਾ ਆਪਣੀ ਨਾ ਮੰਨੇ ਬਹੁਤੀ ਵਾਲਾ ਆਪਣੀ ਨਾ ਮੰਨੇ ਮੇਰੀ ਹੈ ਨਹੀਂ ਤੇ ਜਦੋਂ ਆਪਣੀ ਚੀਜ਼ ਆ ਉਹਦੇ ਜਾਣ ਦਾ ਹੀ ਖਤਰਾ ਹੈ ਜੇ ਆਪਣੀ ਹਈ ਦੀ ਨਹੀਂ ਘਾਟਾ ਕਿਸੇ ਨੂੰ ਪਿਆ ਨੌਕਰ ਨੂੰ ਕੀ ਖਤਰਾ ਉਹਨਾਂ ਦਾ ਜੋ ਤਨਖਾਹ ਮਿਲਦੀ ਉਹ ਮਿਲ ਜਾਣੀ ਹੈ ਕੰਪਨੀ ਨੂੰ ਘਾਟਾ ਹੁੰਦਾ ਹੈ ਕੰਪਨੀ ਨੂੰ ਵਾਧਾ ਹੁੰਦਾ ਹੈ ਉਹ ਆਪਣੇ ਆ ਨਾ ਉਹ ਆਪਣੇ ਘਰ ਕਰਕੇ ਮੰਨਿਆ ਕਿ ਉਥੋਂ ਆਪਣੇ ਕਰਕੇ ਬਣਨ ਤੇ ਹਟਦਾ ਨਹੀਂ ਹੈ ਜੋ ਕਿਹਾ ਹੈ ਜੇ ਜੀਵਨ ਜਗ ਨੂੰ ਸੱਚ ਕਰਕੇ ਜਿਹੜਾ ਜਾਣਿਆ ਹੋਇਆ ਉਹਨੂੰ ਛੱਡਿਆ ਨਹੀਂ ਤੇ ਤੀ ਦੀ ਦਾ ਸਮਝ ਨਹੀਂ ਹੋਣਾ ਤਾਂ ਜੀਵਨ ਜਗ ਸੱਚ ਕਰਦੇ ਸੱਚ ਕਰਕੇ ਜਾਣਿਆ ਹੈ ਜੇ ਤੂੰ ਸੱਚ ਕਰ ਦੀ ਬਜਾਏ ਨੂੰ ਸੁਪਨਾ ਨਹੀਂ ਮੰਨਿਆ ਝੂਠ ਨਹੀਂ ਮੰਨਿਆ ਸੁਖ ਨਹੀਂ ਹੋ ਸਕਦਾ ਸਿਮਰ ਸਿਮਰ ਸਿਮਰ ਸੁਖ ਪਾਵੋ ਸਿਮਰ ਸੁਖ ਪਾਵੋ ਜੇ ਤਾਂ ਉਹਨੇ ਜੀਵਨ ਜਿਹੜਾ ਸੰਸਾਰ ਹੈ ਨੂੰ ਸੁਪਨਾ ਮੰਨ ਲਿਆ ਸੁਣ ਲਿਆ ਸਮਝ ਲਿਆ ਮੰਨ ਲਿਆ ਇਹ ਤਿੰਨ ਸਟੇਜਾਂ ਤੋਂ ਹੋ ਸੁਣ ਲਿਆ ਜੇ ਸਮਝਿਆ ਨਹੀਂ ਸੁਣਾ ਬੇਕਾਰ ਹੈ ਜੇ ਸਮਝਿਆ ਹੀ ਨਹੀਂ ਕੋਈ ਸੁਣਿਆ ਬੇਕਾਰ ਜੇ ਸਮਝ ਕੇ ਮੰਨਿਆ ਨਹੀਂ ਉਹ ਸਮਝਿਆ ਹੈ ਵੀ ਬੇਕਾਰ ਇੱਥੇ ਤੇ ਜਾਂ ਸੁਣ ਲਿਆ ਬਿਲਕੁਲ ਸਹੀ ਜਹੂਬ ਹੂ ਸਮਝ ਲਿਆ ਫਿਰ ਉਹਨੂੰ ਮੰਨ ਲਿਆ ਫਿਰ ਤਨ ਸਿਮਰਨ ਲਿਆ ਫਿਰ ਮੰਨੇ ਕੀ ਤੇ ਫਿਰ ਉਹਦੀ ਗਤੀ ਬਦਲ ਜਾਣੀ ਇੱਥੇ ਆ ਕੇ ਕਦ ਬਦਲਦੀ ਉਹਦੀ ਉਹਦੀ ਅਵਸਥਾ ਬਦਲ ਜਾਣੀ ਹੈ ਫਿਰ ਫਿਰ ਕੀ ਸੁਖ ਪਾਵੋ ਸੁਖ ਸਾਗਰ ਚੋਂ ਸੁਖ ਸਾਗਰ ਚਲੇ ਜਾਓ ਉਹਦੀ ਹਾਲਤ ਹੀ ਬਦਲ ਜਾਣੀ ਅੰਦਰ ਦੀ ਪੋਜੀਸ਼ਨ ਹੀ ਬਦਲ ਜਾਣੀ ਹੈ ਅਵਸਥਾ ਹੀ ਬਦਲ ਜਾਣੀ ਹੈ ਗਤੀ ਨਹੀਂ ਮਤਲਬ ਅਵਸਥਾ ਹੀ ਹੈ ਨਾ ਅਵਸਥਾ ਬਦਲ ਜਾਣੀ ਅੰਦਰ ਚੇਂਜ ਹੋਣੀ ਹੈ ਹਾਂਜੀ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਓ ਆਪ ਜਪੋ ਅਵਰਾ ਨਾਮ ਜਪਾਓ ਆ ਸ਼ਰਤ ਕਿਸੇ ਨੇ ਵੀ ਕੀਤੀ ਇੱਕ ਸੰਤ ਦੱਸੇ ਇੱਕ ਆਦਮੀ ਦੱਸੇ ਕਿਸੇ ਨੇ 250 ਸਾਲ ਚ ਜਿਹਨੇ ਆਪ ਨਾਮ ਜਪਿਆ ਹੋਵੇ ਇੱਕ ਆਦਮੀ ਸਾਬਤ ਕਰੋ ਜਿਹਨੇ ਜਪਿਆ ਹੋਵੇ ਆ ਬਿਨਾ ਜਪੇ ਤੇ ਜਪਉਣ ਲੱਗੇ ਜੇ ਜਪ ਕੇ ਜਪਉਂਦੇ ਤਾਂ ਉਹਦਾ ਅਸਰ ਅੱਜ ਸਾਡੇ ਕੋਲ ਹੁੰਦਾ ਅੱਜ ਅਸੀਂ ਇਹ ਨਾ ਟੋਲਦੇ ਫਿਰਦੇ ਸੈਮੀਨਾਰ ਕਰਦੇ ਵੀ ਨਾਮ ਕੀ ਹੁੰਦਾ ਉਸ ਦਾ ਨਾਮ ਦੇਦਾ ਜੋ ਸੈਮੀਨਾਰ ਹੋ ਰਹੇ ਨੇ ਯੂਨੀਵਰਸਿਟੀਆਂ 'ਚ ਨਾਮ ਦੇ ਉੱਤੇ ਸੈਮੀਨਾਰ ਹੋ ਰਿਹਾ ਅਜੇ ਦਾ ਮੇਰਾ ਨਾਮ ਦਾ ਸਾਨੂੰ ਯਾਦ ਨਹੀਂ ਨਾਮ ਬਾਰੇ ਸਾਨੂੰ ਪਤਾ ਨਹੀਂ ਕੀ ਲੇਖ ਲਿਖੇ ਜਾ ਰਹੇ ਨੇ ਨਾਮ ਦੇ ਉੱਤੇ ਜਪ ਦੇ ਉੱਤੇ 98 ਦੇ ਇਹਨਾਂ ਨੇ ਗੁਰਮਤਿ ਪ੍ਰਕਾਸ਼ ਛਾਪਿਆ ਸੀ ਵੀ ਜਿਹੜਾ ਜਪ ਹੈ ਸਿਮਰਨਾ ਨਾਮ ਇਹਦੀ ਵਿਆਖਿਆ ਟੀਕਿਆਂ ਚੋਂ ਟੋਲਿਆ ਵੀ ਨਹੀਂ ਲੱਭਦੀ ਉਹ ਤਾਂ ਹੀ ਆਪਾਂ ਗਏ ਸੀ ਉਹਦੇ ਕੋਲ ਆਪਣੇ ਸ਼ਿਵਕੌਰ ਸਿੰਘ ਕੋਲ ਤਾਂ ਹੀ ਗਏ ਸੀ ਤੂੰ ਕਹਿੰਦਾ ਲੱਭਦੀ ਨਹੀਂ ਅਸੀਂ ਲੱਭੀ ਆ ਕੀ ਫੇਰ ਉਹਨਾਂ ਨੇ ਜਾ ਵੀ ਤੁਸੀਂ ਲਿਖਿਆ ਕਰੋ ਤਾਂ ਅਸੀਂ ਲਿਖਣ ਲੱਗੇ ਜਾਂ ਉਹਨਾਂ ਨੂੰ ਵਿਆਖਿਆ ਦਾ ਪਤਾ ਲੱਗਿਆ ਸਹੀ ਦਾ ਕਹਿੰਦੇ ਇਹਨੂੰ ਬਸ ਕਰ ਦੋ ਲਿਖਣ ਇਹ ਤਾਂ ਦੁਨੀਆ ਨੂੰ ਜਗਾ ਦੇਣਗੇ ਜੀਪੀ ਸਿਆਲੇ ਕਹਿੰਦੇ ਦੁਨੀਆ ਨੂੰ ਜਗਾ ਦੇਣਗੇ ਆਪਾਂ ਨੇ ਦੁਨੀਆ ਜਾਗੜ ਨਹੀਂ ਰਹਿਣੀ ਨਾਲ ਵੈਗਰੂ ਵੈਗਰੂ ਵਾਲਾ ਸੀ ਚਲਵਾੜਾ ਕਹਿੰਦਾ ਇਹਦਾ ਨਾਮ ਦੀ ਵਿਆਖਿਆ ਉਹ ਦਿੱਤੀ ਇਹਨਾਂ ਨੇ ਜਿਹੜੀ ਅਸੀਂ ਬਲੈਕਮੇਲ ਕੀਤਾ ਦੀ ਜਗਾ ਦੇਣਗੇ ਉਹ ਸਰਬੋਲੀ ਕਮੇਟੀ ਦਾ ਮੈਂਬਰ ਸੀ ਨਾ ਇਹ ਆਪਣੇ ਤੇ ਪੱਠਾ ਭੇਜੂਗਾ ਸਾਰਿਆਂ ਦਾ ਤਾਂ ਲੇਖਬੰਦ ਕੀਤੇ ਇੱਕ ਵੀ ਆਦਮੀ ਦੀ ਜਿਹਨੇ ਆਪ ਜਪਿਆ ਹੋਵੇ ਅਰਥ ਚ ਪਾਇਆ ਹੋਵੇ ਸਾਬਤ ਕਰੋ ਕੋਈ ਗੱਲ ਹੈ ਸਾਬਤ ਕਰਨ ਦੀ ਮਿਸ਼ਨਰੀ ਕਾਲਜ ਖੁੱਲੇ ਹੋਏ ਨੇ ਕਿਸੇ ਨੇ ਆਪ ਜਪਿਆ ਨਹੀਂ ਟੀਕੇ ਵਾਲਿਆਂ ਨੇ ਆਪ ਜਪ ਟੀਕੇ ਹੀ ਨੇ ਸਾਡੇ ਕੋਲ ਹੋਰ ਹੈ ਆਪ ਜਪੋ ਅਵਰਾ ਨਾਮ ਜਪੋ ਜੇ ਆਪੇ ਨਹੀਂ ਗੱਲ ਸਮਝੀ ਲਈ ਦੂਜੇ ਨੂੰ ਕਿਵੇਂ ਸਮਝ ਜਪਣ ਦਾ ਅਸਲ ਅਰਥ ਹੈ ਜੀ ਜਪਣ ਦਾ ਅਰਥ ਹੈ ਗੁਰਬਾਣੀ ਨੂੰ ਸਮਝਣ ਵਿਚਾਰ ਦਾ ਜੇ ਆਪ ਵਿਚਾਰ ਲੈਂਦੇ ਸਮਝ ਲੈਂਦੇ ਤਾਂ ਸਮਝਾ ਸਕਦੇ ਨੇ ਜੇ ਟੀਚਰੇ ਨਹੀਂ ਸਮਝਿਆ ਹੋਇਆ ਵਿਸ਼ੇ ਨੂੰ ਪੜਾਉ ਕੀ ਉਹ ਬਿਨਾ ਸਮਝੇ ਤੇ ਪੜਾ ਰਹੇ ਨੇ ਟੀਚਰ ਤੇ ਸਮਝ ਟੀਚਰ ਨੇ ਜਿਹੜਾ ਬਿਲਕੁਲ ਕਿਤੇ ਨੌਕਰੀ ਨਹੀਂ ਮਿਲੀ ਉਹ ਕੌਣ ਸੀ ਉਹ ਗ੍ਰੰਥੀ ਕਿਤੇ ਵੀ ਜਿਹਨੂੰ ਫੇਲ ਹੋ ਗਿਆ ਚਾਰੇ ਪਾਸੇ ਤੇ ਜ਼ਿੰਦਗੀ 'ਚ ਉਹ ਗ੍ਰੰਥੀ ਸਾਡੇ ਕੋਲ ਤਾਂ ਫਿਰ ਕਿੱਥੋਂ ਪਤਾ ਲੱਗਣਾ ਸੀ ਸਾਨੂੰ ਫੇਲ ਹੋਏ ਬੰਦੇ ਸੰਤ ਸੰਤ ਦਾ ਘਰ ਬਣਾਈ ਅੰਗਰੇਜ਼ਾਂ ਨੇ ਸੀ ਸੰਤਾਂ ਅੰਗਰੇਜ਼ਾਂ ਨੇ ਪੈਦਾ ਕਰੇ ਜ਼ਿਆਦਾਤਰ ਫੌਜੀ ਸੀ ਸਾਰੇ ਅੰਗਰੇਜ਼ਾਂ ਨੇ ਸੰਤ ਬਣਾਤੇ ਇਹਨਾਂ ਨੂੰ ਬੇਫੂ ਬਣਾ ਰੱਖੋ ਜੇ ਕਿਤੇ ਉਹ ਜਿਹਾ ਖਾਲਸਾ ਪੈਦਾ ਹੋਗਾ ਜਾਇਆ ਦਸਮ ਪਾਸ਼ਾ ਵੇਲੇ ਸੀ ਸਾਨੂੰ ਰਾਜ ਸਾਡਾ ਦੁਨੀਆ ਵਿੱਚ ਅਸੀਂ ਛਾਏ ਹੋਏ ਆਪ ਛਾ ਜਾਣਗੇ ਸਾਨੂੰ ਕੱਢ ਦੇਣਗੇ ਬਾਹਰ ਜੇਬ ਤੇ ਆਪਣਾ ਖਤਰਾ ਸੀ ਕਿਉਂਕਿ ਕੋ ਗਿਆਨ ਗੁਰਬਾਣੀ ਵਿੱਚ ਗਿਆਨ ਜਿਹਦੇ ਕੋ ਗਿਆਨ ਜ਼ਿਆਦਾ ਹੁੰਦਾ ਉਹ ਛਾ ਜਾਂਦਾ ਸਾਡੀ ਦੁਨੀਆ ਤੇ ਮੁਸਲਮਾਨਾਂ ਦੀ ਇੱਕ ਅੱਖ ਸੀ ਖੁੱਲੀ ਅਧੀ ਦੁਨੀਆ ਦੇ ਛਾ ਗਏ ਕਾਣਾ ਹੀ ਗਿਆ ਮੁਸਲਮਾਨ ਨੂੰ ਇੱਕ ਅੱਖ ਨਾਲ ਛਾ ਗਏ ਦੁਨੀਆ ਤੇ ਜੇ ਠੱਲ ਪਈ ਤਾਂ ਖਾਲਸੇ ਨੇ ਪਾਈ ਦੋ ਅੱਖਾਂ ਨਾਲ ਹਾਲਾਂਕਿ ਆਵਾਜ਼ੀ ਕੁਝ ਨਹੀਂ ਸੀ ਬਿਨਾ ਮੀਰ ਦੇ ਚੇਲਾ ਬਣਿਆ ਪ੍ਰਭਾਵਿਤ ਹੋਇਆ ਤਾਂ ਗੁਰਮਤ ਹੋਇਆ ਕਿਉਂ ਦੋ ਅੱਖਾਂ ਸੀ ਤੇ ਕੱਖ ਵਾਲਾ ਪ੍ਰਭਾਵਿਤ ਦੋ ਦੋਏ ਅੱਖਾਂ ਵਾਲੇ ਤੇ ਅੰਨਾ ਪ੍ਰਭਾਵ ਹੋ ਇੱਕ ਅੱਖ ਵਾਲੇ ਤੇ ਜਿੰਨੇ ਹਿੰਦੁਸਤਾਨ ਦੇ ਮੁਸਲਮਾਨ ਬਣੇ ਨੇ ਕਿਆ ਹੋਰ ਪੂਰੇ ਬਣੇ ਨੇ ਕਸ਼ਮੀਰ ਤੇ ਹੋਰ ਪਿੱਛੇ ਬਣਦੇ ਆਏ ਨੇ ਇਰਾਨ ਵਗੈਰਾ ਇਰਾਕ ਵਗੈਰਾ ਆ ਜੋ ਵੀ ਮੁਲਕ ਨੇ ਅਫਗਾਨਿਸਤਾਨ ਚ ਪਹਿਲਾਂ ਹਿੰਦੂ ਤੇ ਸਭ ਹਿੰਦੂ ਹੋਣਾ ਸੀ ਪੱਥਰ ਪੂਜ ਸੀ ਉਹਨਾਂ ਕੋਲ ਗਿਆਨ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਗਏ ਕਨਵਰਟ ਹੋ ਗਏ ਇੱਥੇ ਵੀ ਕਰੋੜਾਂ ਦੀ ਕਨਵਰਟ ਹੋਏ ਨੇ ਦੋਸਤਾਂ ਪ੍ਰਭਾਵਿਤ ਹੋਏ ਨੇ ਆਪ ਜਪਾ ਅਗਰਾ ਨਾਮ ਜਪਾਵੋ ਆਪ ਆਪ ਜਪੋ ਅਗਰਾ ਨਾਮ ਜਪਾਵੋ ਕਿ ਇਹ ਕੰਮ ਕਰੋ ਸਾਜਣ ਸੰਤ ਕਰੋ ਇਹ ਕੰਮ ਇਹ ਕੰਮ ਆਪ ਤਿਆਗ ਜਪੋ ਫਿਰ ਕੀ ਕਰੋ ਆਪ ਜਪੋ ਨਾਮ ਇਹ ਸਿੱਖਾਂ ਨੇ ਕੰਮ ਕਰਨਾ ਤਾਂ ਆ ਤੁਹਾਨੂੰ ਵਿਰਾਸਤ ਦੇ ਗਏ ਇਹ ਵਿਰਾਸਤ ਹੈ ਇਹ ਰੋਜ਼ ਪੜਦੇ ਨੇ ਕਾਹਦੇ ਪੜਦੇ ਨੇ ਬਿਲਵਾਨ ਕਿਉਂ ਪੜਦੇ ਨੇ ਰੋਜ਼ ਨਿਤਨੇਮ ਦੇ ਸੰਤ ਆ ਕੰਮ ਆਪਰਾ ਅਸਲ ਤੇ ਜਿਹੜੇ ਦੀ ਜ਼ਿੰਮੇਵਾਰੀ ਇਹ ਕੀਤੀ ਤੁਸੀਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਮੁਲਜ਼ਮ ਨੇ ਸਾਰੇ ਗੁਰਦੁਆਰਿਆਂ ਦੀ ਮਾਇਆ ਖਾਈ ਜਾਂਦੇ ਗੁਰੂ ਦੇ ਨਾਂ ਤੇ ਕੰਮ ਉਹ ਕਰਦੇ ਜਿਹੜਾ ਕਿਹਾ ਸਾਰੇ ਹੀ ਮੁਲਜ਼ਮ ਨੇ ਜੇ ਨਹੀਂ ਜਬ ਦੱਸਣ ਆਪ ਜਪੋ ਪਹਿਲਾਂ ਆਪ ਜਪੋ ਆਪ ਕਿਉਂ ਨਹੀਂ ਜਪਿਆ ਜੇ ਜਪਿਆ ਦੱਸੋ ਗੁਰਬਾਣੀ ਦੇ ਟੀਕੇ ਗਲਤ ਕਿਉਂ ਸਾਖੀਆਂ ਗਲਤ ਕਿਉਂ ਤੁਸੀਂ ਹੁਣ ਸਹੀ ਸੁਣਾਈ ਜਾਂਦੇ ਆਪ ਜਪੋ ਅਵਰਾ ਨਾਮ ਜਪਾਵੋ ਹਾਂ ਭਗਤੀ ਭਾਏ ਤਰੀਏ ਸੰਸਾਰ ਦਿਨ ਭਗਤੀ ਤਨ ਉਸੇ ਸਾਹ ਭਗਤੀ ਭਾਏ ਕਰੀਏ ਸੰਸਾਰ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਅੱਛਾ ਭਗਤੀ ਭਾਏ ਕਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਹਾਂ ਕਿਉਂਕਿ ਭਗਤੀ ਦੀ ਭੁੱਖ ਤੇ ਬਿਨਾ ਸੰਸਾਰ ਦੀ ਤਰਿਆ ਜਾਣਾ ਜੇ ਤੁਸੀਂ ਸੰਸਾਰ ਕਰਨਾ ਚਾਹੁੰਦੇ ਹੋ ਪਹਿਲਾਂ ਆਪ ਜਪੋ ਆਪ ਜਪਣਾ ਹੀ ਭਗਤੀ ਹੈ ਗੁਰਕੀ ਮਤ ਤੂੰ ਲੈ ਹੋਇਆ ਆਣਾ ਅਸੀਂ ਬਣਾ ਹੋ ਡੁੱਬੇ ਸਿਆ ਬਹੁਤੇ ਸਿਆਣੇ ਨਾ ਬਣ ਜਿਓ ਜਪ ਲਿਓ ਗੁਰਬਾਣੀ ਨੂੰ ਇਹ ਤੇ ਬਿਨਾ ਬਹੁਤ ਡੁੱਬ ਗਏ ਭਗਤੀ ਪਾਏ ਕਰੀਏ ਸੰਸਾਰ ਦੇ ਭਗਤੀ ਦੀ ਭੁੱਖ ਪਾਏ ਦਾ ਉਹਦਾ ਭੁੱਖ ਹੈ ਜੇ ਭਗਤੀ ਦੀ ਭੁੱਖ ਹੈ ਤੁਹਾਨੂੰ ਗੁਰਮਤ ਆਪ ਜਪਣ ਦੀ ਭੁੱਖ ਹੈ ਤਾਂ ਸੰਸਾਰ ਤਰਿਆ ਜਾਊ ਜੇ ਭੁੱਖ ਨਹੀਂ ਇਸ ਕਰਕੇ ਨਾ ਜਪਿਓ ਵੀ ਤੁਸੀਂ ਬਿਜ਼ਨਸ ਕਰਦੇ ਹੋ ਸੰਸਾਰ ਤਰਨ ਵਾਸਤੇ ਜਪਣਾ ਅਸੀਂ ਇਸ ਵਾਸਤੇ ਵੀ ਜਪਣਾ ਵੀ ਅਸੀਂ ਕੋਈ ਕਾਲਜ ਖੋਲਣਾ ਇਹ ਕੋਈ ਬਿਜ਼ਨਸ ਕਰਨਾ ਜਾਂ ਮੈਂ ਪ੍ਰਚਾਰਕ ਤਕੜਾ ਬਣਨਾ ਪੈਸੇ ਇਕੱਠੇ ਕਰਨ ਜਿਵੇਂ ਮਸਕੀਨ ਨੇ ਕੀਤੇ ਨੇ ਇਹ ਨਹੀਂ ਕੰਮ ਕਰਨ ਵਾਸਤੇ ਕੀਤਾ ਆਪ ਜਪੋ ਅਵਰਾ ਦੂਜਿਆਂ ਨੂੰ ਜਪਾਉਣ ਵਾਸਤੇ ਆਪ ਤਰਨਾ ਤੇ ਦੂਜੇ ਤਰੇ ਤਾਰੇ ਗੁਰਸਿੱਖ ਪਹਿਲਾਂ ਗੁਰਸਿੱਖ ਤਰਦਾ ਫਿਰ ਤਾਰਦਾ ਦੂਜੇ ਨੂੰ ਤਰਨਾ ਸਿਖਾਉਂਦਾ ਉਹ ਤਾਰਦਾ ਨਹੀਂ ਤਰਨਾ ਸਿਖਾਉਂਦਾ ਜਿਹੜਾ ਆਪ ਤਰਦਾ ਤਰਨਾ ਸਿਖਾਉਂਦਾ ਜਿਹੜਾ ਹਾਕੀ ਦਾ ਚੰਗਾ ਪਲੇਅਰ ਹੈ ਕੋਚ ਬਣ ਜਾਂਦਾ ਜਿਹੜਾ ਫੁੱਟਬਾਲ ਦਾ ਚੰਗਾ ਪਲੇਅਰ ਹੈ ਕੋਚ ਬਣ ਜਾਂਦਾ ਇਹ ਪਲੇਅਰ ਵਧੀਆ ਹੁੰਦਾ ਹੈ ਟੌਪ ਦਾ ਉਹ ਕੋਚ ਬਣ ਜਾਂਦਾ ਬਾਕੀ ਦਾ ਕੋਚਿੰਗ ਹੈ ਧਾਰ ਨਹੀਂ ਸਕਦਾ ਕੋਈ ਕੋਚ ਨਹੀਂ ਦੇ ਸਕਦਾ ਖੇਲਣਾ ਤਾਂ ਜਾ ਕੇ ਪਲੇਅਰ ਨੇ ਆਪੇ ਹੈ ਮੈਦਾਨ ਚੋਂ ਨੇ ਆਪੇ ਖੇਲਣਾ ਕੋਚ ਨੇ ਨਹੀਂ ਖੇਲਣਾ ਕੋਚ ਨਾਲ ਤਾਂ ਉਹਨੂੰ ਦੱਸਣ ਉਹਦੀਆਂ ਗਲਤੀਆਂ ਹੀ ਦੱਸਣੀਆਂ ਨੇ ਵੀ ਐ ਨਹੀਂ ਐ ਕਰਨਾ ਸੀ ਉੱਥੇ ਤੂੰ ਬਹੁਤ ਗਲਤੀ ਕਰ ਗਿਆ ਉੱਥੇ ਤੂੰ ਆਏ ਦੱਸਣਾ ਤੇ ਕੋਚੇ ਨੇ ਤਾਂ ਆਪ ਜਪਾ ਆਪਰਾ ਆਪ ਜਪੋ ਆਪਰਾ ਨਾਮ ਉਹ ਤਾਂ ਕੋਚੇ ਨੇ ਹੈ ਬਾਕੀ ਤਾਂ ਅਸੀਂ ਅਕੈਡਮੀ ਦਾ ਹੀ ਨਾਮ ਰੱਖਿਆ ਕੋਚੇ ਹੈ ਅਕੈਡਮੀ ਹੋਰ ਕੀ ਹੈ ਅਕੈਡਮੀ ਕੀ ਹੈ ਕੋਚਿੰਗ ਹੈ ਕੋਈ ਪਾਸ ਕਰ ਸਕਦਾ ਹਾਂਜੀ ਭਗਤੀ ਭਾਏ ਤਰੀਏ ਸੰਸਾਰ ਭਗਤੀ ਭਾਏ ਤਰੀਏ ਸੰਸਾਰ ਫਿਰ ਭਗਤੀ ਦਾ ਹੋਸੀ ਭੁੱਖ ਨਾਲ ਸੰਸਾਰ ਤਰਿਆ ਜਾਊਗਾ ਜੇ ਅੰਦਰ ਭੁੱਖ ਦੀ ਨਾ ਹੈ ਫਿਰ ਨਹੀਂ ਤਰਿਆ ਜਾਊਗਾ ਫਿਰ ਜਪਿਆ ਵੀ ਨਹੀਂ ਜਾਣਾ ਜਪਿਆ ਵੀ ਨਹੀਂ ਜਾਣਾ ਹਾਂਜੀ ਭਗਤੀ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਬਿਨ ਭਗਤੀ ਤਨ ਹੋਸੀ ਛਾਰ ਆ ਜਿਹੜਾ ਸਰੀਰ ਆ ਨਾ ਭਗਤੀ ਦੇ ਬਿਨਾਂ ਤਾਂ ਸਵਾਦੀ ਢੇਰੀ ਬਣ ਜਾਣਾ ਫਿਰ ਬਾਅਦ ਚ ਸਾਰਿਆਂ ਦੇ ਬਣ ਜਾਂਦਾ ਉਹ ਸਰੀਰ ਦਾ ਲਾਭ ਲੈ ਲਓ ਕਹਿਣ ਦਾ ਮਤਲਬ ਹੈ ਛਾਰ ਦਾ ਬਣਨਾ ਹੀ ਬਣਨਾ ਲਾਭ ਤਾਂ ਲੈ ਲਓ ਕੁਛ ਛਾਰ ਤਾਂ ਬਣਨਾ ਹੀ ਬਣਨਾ ਇਹਦਾ ਕੁਝ ਲਾਭ ਲੈ ਲਓ ਜੇ ਲੈ ਹੁੰਦਾ ਸੰਸਾਰ ਤਰਨ ਵਾਸਤੇ ਕਿਸ਼ਤੀ ਹੈ ਪਾਰ ਹੋ ਜੋ ਸਮੁੰਦਰ ਦੇ ਬਾਕੀ ਛਾਰ ਹੁੰਦਾ ਰਹੇ ਜੇ ਉਹਨੇ ਪਾਸੇ ਖੜਾ ਨਹੀਂ ਛਾਰ ਹੋ ਗਿਆ ਫਿਰ ਫਿਰ ਕਿਸ਼ਤੀ ਦੀ ਹੋਰ ਲੋੜ ਪਊਗੀ ਹਾਂਜੀ ਸਰਬ ਕਲਿਆਣ ਸੁਖ ਨਿਧ ਨਾਮ ਗੁਰਤ ਜਾਤ ਪਾਏ ਵਿਸਰਾਮ ਸਰਬ ਕਲਿਆਣ ਸੁਖ ਨਿਧ ਨਾਮ ਸਰਬ ਕਲਿਆਣ ਇਹ ਸਾਰਿਆਂ ਦਾ ਹੀ ਕਲਿਆਣਕਾਰੀ ਹੈ ਸਾਰਿਆਂ ਵਾਸਤੇ ਦੇਖੋ ਮੱਤਾਂ ਬਹੁਤ ਨੇ ਜਿਹੜੇ ਬੈਠੇ ਨੇ ਉਹਨਾਂ ਦੀ ਬਹੁਤ ਸੰਸਾਰ ਦੇ ਵੀ ਜਿੰਨੀਆਂ ਮੱਤਾਂ ਨੇ ਸਾਰਿਆਂ ਨੂੰ ਉਪਦੇਸ਼ ਹਨ ਤਾਂ ਸਰਬ ਕਲਿਆਣ ਆਇਆ ਜਿੰਨੇ ਅੱਗੇ ਬੈਠੇ ਹੋ ਤੁਸੀਂ ਜਿੰਨੀਆਂ ਮੱਤਾਂ ਵਾਲੇ ਸਾਰਿਆਂ ਦਾ ਹੀ ਕਲਿਆਣ ਇੱਕੋ ਦਵਾਈ ਨਾਲੇ ਹੁੰਦਾ ਇਨਾਮ ਦੀ ਦਵਾਈ ਸਭ ਉੱਤੇ ਹੀ ਲਾਗੂ ਹੈ ਉਹ ਰੋਗ ਇੱਕ ਹੋਵੇਗਾ ਸਾਰਿਆਂ ਨੂੰ ਰੋਗ ਜਦ ਇੱਕ ਹੋਵੇਗਾ ਉਹਦੀ ਦਵਾਈ ਹੈ ਸਰਬ ਕਲਿਆਣ ਸਾਰਿਆਂ ਦਾ ਹੀ ਕਲਿਆਣ ਕਲਿਆਣ ਸੁਖ ਨਿਧੀ ਨਾਮ ਸਭ ਭਾਰਤ ਜਾਤ ਪਾਏ ਵਿਸ਼ਰਾਮ ਸਾਰਿਆਂ ਵਾਸਤੇ ਕਲਿਆਣਕਾਰੀ ਹੈ ਮਤ ਕਿਸੇ ਦੀ ਕੋਈ ਹੋਵੇ ਸਾਰਿਆਂ ਵਾਸਤੇ ਸੁਖਦਾਇਕ ਹੈ ਕਲਿਆਣ ਸੁਖ ਨਿਧੀ ਸੁਖ ਦਾ ਖਜ਼ਾਨਾ ਹੈ ਸਾਰਿਆਂ ਵਾਸਤੇ ਸੁਖ ਸਾਦਰ ਹੈ ਸਾਰਿਆਂ ਵਾਸਤੇ ਹੀ ਕਲਿਆਣਕਾਰੀ ਹੈ ਸੁਖ ਰੂਪ ਹੈ ਸੁਖ ਰੂਪ ਹੈ ਨਹੀਂ ਸੁਖ ਦਾ ਖਜ਼ਾਨਾ ਹੀ ਹੈ ਜਿੱਦੀ ਨਾਮ ਇਹ ਜਿਹੜਾ ਨਾਮ ਹੈ ਨਾ ਗੁਰਬਾਣੀ ਦਾ ਗਿਆਨ ਹੈ ਸਾਰਿਆਂ ਵਾਸਤੇ ਹੀ ਸੁਖਦਾਇਕ ਹੈ ਔਰ ਕਲਿਆਣਕਾਰੀ ਹੈ ਸੁਖਾਂ ਦਾ ਤਾਂ ਖਜ਼ਾਨਾ ਹੀ ਹੈ ਹਾਂਜੀ ਬੂੜਤ ਜਾਤ ਪਾਏ ਬਿਸਰਾ ਬੂੜਤ ਜਾਤ ਜਿਹੜਾ ਡੁੱਬਦਾ ਜਾਂਦਾ ਨਾ ਡੁੱਬਦਾ ਇੱਕ ਵਾਰ ਤਾਂ ਟਿਕ ਜਾਂਦਾ ਨਾ ਸੁਣਦੇ ਸਾਰੇ ਖੜ ਜਾਂਦਾ ਥੱਲੇ ਨੂੰ ਨਹੀਂ ਜਾਂਦਾ ਫਿਰ ਜਿਸਾਮ ਵਿਸਰਾਮ ਕਹਿੰਦੇ ਆ ਡੁੱਬਦਾ ਡੁੱਬਦਾ ਥੱਲੇ ਨੂੰ ਜਾਂਦਾ ਇੱਕ ਵਾਰ ਦਾ ਜਦੇ ਰੋਕ ਦਿੰਦਾ ਨਾ ਥੱਲੇ ਨੂੰ ਨਹੀਂ ਜਾ ਸਕਦਾ ਉਦੋਂ ਸੁਣਦੀ ਫੂੜ ਤੇ ਜਾਤ ਪਾਏ ਬਿਸਰਾਮ ਪਾਏ ਬਿਸਰਾਮ ਥੱਲੇ ਨੂੰ ਨਹੀਂ ਜਾਂਦਾ ਸਗਲ ਦੁੱਖ ਦਾ ਹੋਵਤ ਨਾਸ਼ ਨਾਨਕ ਨਾਮ ਜਪੋ ਗੁਣ ਤਾਸ ਉਹ ਮੈਂ ਤਾਂ ਨਹੀਂ ਪੜਿਆ ਸ਼ਾਇਦ ਗੁਰਪ੍ਰੀਤ ਕਹਿੰਦਾ ਸੀ ਉਹਨੇ ਪੜਿਆ ਕਿਤੇ ਜਿਹੜਾ ਸੀ ਆਪਣਾ ਗੁਰਵਚਨ ਸਿੰਘ ਮੰਡਾਲ ਉਹ ਲਿਖਦਾ ਇੱਕ ਤਉ ਕਿ ਜਦੋਂ ਮੈਂ ਗੁਰਬਾਣੀ ਪੜਦਾ ਤਾਂ ਮੈਨੂੰ ਐ ਲੱਗਦਾ ਮੈਂ ਚੱਲਦਾ ਉੱਤੇ ਵੀ ਆਉਂਦਾ ਜਦ ਗੁਰਦਾਸ ਵਾਲਾ ਪੜਦਾ ਮੈਂ ਉਦੋਂ ਲੁਕਦਾ ਗੱਲ ਕਹਿ ਗਿਆ ਉਹ ਆਪਣੇ ਵਿਰੋਧ ਕੀਤਾ ਵੀ ਨਹੀਂ ਵਿਰੋਧ ਕਰ ਲਿਆ ਗਿਆ ਉਹ ਕਹਿੰਦਾ ਮੈਂ ਆਹ ਗੱਲ ਕਹਿਤੀ ਹੁਣ ਤੁਸੀਂ ਦੇਖ ਲਓ ਵੀ ਗੱਲ ਕਹਿ ਕੇ ਹਮ ਤਾਂ ਕਹਿ ਗਏ 12 ਬਾਰੇ ਸਮਝਣ ਵਾਲੇ ਉਹਨੇ ਪੰਗਾ ਨਹੀਂ ਛੜਿਆ ਜਿਆਦਾ ਬੜਾ ਬੜਾ ਪੰਗਾ ਛੜ ਕੇ ਸਾਹਮਣਾ ਔਖਾ ਸੀ ਉਹਦੇ ਵਾਸਤੇ ਇਹਨਾਂ ਗਿਆਨ ਨਹੀਂ ਸੀ ਉਹਦੇ ਕੋਲ ਵੀ ਜਦ ਮੈਂ ਬਾਰਾਂ ਪੜਦਾ ਮੈਂ ਡੁੱਬਦਾ ਉਹਦੀ ਆਪਣੀ ਅਵਸਥਾ ਸੀ ਉਹ ਚ ਲੱਭਣ ਨੂੰ ਕੁਝ ਨਹੀਂ ਬਾਰਾਂ ਕੀ ਜਦ ਗੁਰਬਾਣੀ ਪੜਦਾ ਤਾਂ ਉਸ ਤੇ ਗੁਰਬਾਣੀ ਪੜਦਾ ਮੂੜ ਤੇ ਜਾਏ ਪਾਏ ਬਿਸਰਾਮ ਦੀ ਗੱਲ ਹੈ ਮੂੜ ਤੇ ਜਾਤ ਪਾਏ ਬਿਸਰਾਮ ਉਹ ਆਪਣੀ ਗੱਲ ਕਹਿ ਗਿਆ ਪ੍ਰੈਕਟੀਕਲ ਦੇ ਵਿੱਚ ਗੁਰਬਚਨ ਹਾਂ ਹੁਣ ਤੁਸੀਂ ਦੱਸੋ ਤੁਸੀਂ ਉਹਨੂੰ ਪੜਿਆ ਹੈ ਤੇ ਸਮਝਿਆ ਦੀ ਗੱਲ ਕੀ ਕਹਿ ਗਿਆ ਸੋਚਣ ਨੂੰ ਮਜਬੂਰ ਕਰਦੇ ਉਹ ਤਾਂ ਕਹਿ ਗਿਆ ਕੱਲ ਉਹ ਕਹਿ ਜਾਂਦੇ ਨੇ ਲਿਖਣ ਵਾਲੇ ਮੂਰਖ ਕੀ ਸਮਝਣ ਦੀ ਕੀ ਗੱਲ ਕਹਿ ਗਿਆ ਮੂਰਖ ਨੇ ਉਹਦਾ ਸਾਣਾ ਬੰਦਾ ਸਮਝਦਾ ਵੀ ਕੀ ਕਹਿ ਗਿਆ ਉਹ ਤਾਂ ਮੂਰਖ ਨੇ ਹਾਂਜੀ ਸਗਲ ਦੁੱਖ ਦਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਸਗਲ ਦੁੱਖ ਦਾ ਹੋਵਤ ਨਾਸ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸਾਰੇ ਦੁੱਖਾਂ ਦਾ ਆਪਣਾ ਪ੍ਰੈਕਟੀਕਲ ਜੋ ਦੱਸ ਰਹੇ ਨੇ ਉਹ ਉਹਨਾਂ ਦਾ ਹੋਇਆ ਹੋਇਆ ਨਾਸ਼ ਜਿਹੜਾ ਬੋਲ ਰਿਹਾ ਸਗਲ ਦਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਨਾਨਕ ਨਾਮ ਜਪੋ ਗੁਣ ਤਾਸ ਨਾਨਕ ਨਾਮ ਜਪੋ ਪੰਜਵੇਂ ਪਾਸ਼ਾ ਕਰਨੇ ਨੇ ਨਾਮ ਕੀ ਹੈ ਨਾਮ ਜੋ ਕੀ ਹੈ ਨਾ ਉਹਦੇ ਗੁਣ ਨੇ ਨਾਮ ਇਹ ਗੁਣ ਨਾਮ ਨੇ ਹੋਰ ਨਾਮ ਨਹੀਂ ਕੋਈ ਹੈ ਸਾਰੇ ਹੀ ਗੁਣ ਇੱਕ ਗੁਣ ਨੂੰ ਨਾਮ ਨਹੀਂ ਕਹਿ ਸਕਦੇ ਗੁਣ ਬਹੁ ਬਚਨ ਹੈ ਇੱਥੇ ਨਾਨਕ ਨਾਮ ਜਪੋ ਇਹ ਜਿਹੜੇ ਗੁਣ ਆ ਉਹਦੇ ਗੁਣ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਇਹ ਗੁਣਾ ਦੇ ਵਿੱਚੋਂ ਗਿਆਨ ਹੈ ਨਾਮ ਪ੍ਰਾਪਤ ਹੋਇਆ ਨਾਮ ਪ੍ਰਾਪਤ ਹੋਇਆ ਨਾਮ ਪ੍ਰਾਪਤ ਹੋਇਆ